ਏਕੋ ਓੰਕਾਰ ਸਤਿਗੁਰ ਪ੍ਰਸਾਦ ਅਥ ਬ੍ਰਹਮਾ ਅਵਤਾਰ ਕਥਨੰ ਪਾਤਸ਼ਾਹੀ ਦਸਵੀਂ ਤੋਮਰ ਛੰਦ ਸਾਜੂ ਫੇਰ ਉਪਰਾਜ ਸਭ ਨੌਤ ਨੇ ਕਰ ਸਾਜ ਸਭ ਦੇਸ ਔਰ ਵਿਦੇਸ ਓਟ ਧਰਮ ਲਾਗ ਨਰੇਸ ਕਲ ਕਾਲ ਕੋਪ ਕਰਾਲ ਜਗ ਜਾ ਰਿਆ ਤਿਹ ਜਵਾਲ ਬਿਨਤਾਸ ਔਰ ਨ ਕੋਏ ਸਭ ਜਾਪ ਜਾਪੋ ਸੋਏ ਜੇ ਜਾਪ ਹੈ ਕਲ ਨਾਮ ਤਿਸ ਪੂਰਨ ਹੋਏ ਹੈ ਕਾਮ ਤਿਸ ਦੂਖ ਫੂਖ ਨ ਪਿਆਸ ਨਿਤ ਹਰਕ ਕਹੂੰ ਨਾ ਉਦਾਸ ਬਿਨ ਏਕ ਦੂਸਰ ਨਾਹੇ ਸਭ ਰੰਗ ਰੂਪਨ ਮਾਹੇ ਜਿਹ ਜਾਪਿਆ ਤਿਹ ਜਾਪ ਤਿਨ ਕੇ ਸਹਾਈ ਆਪ ਜੇ ਤਾਸ ਨਾਮ ਜਪੰਤ ਕਬਹੂ ਨਾ ਭਾਜ ਚਲੰਤ ਨੈ ਤਰਾਸ ਤਾਕੋ ਸਤਰ ਦਿਸ ਜੀਤ ਹੈ ਗਹਿ ਅਤਰ ਤਿਹ ਪਰੇ ਤਨ ਸੋ ਧਾਮ ਸਭ ਹੋਹ ਪੂਰਨ ਕਾਮ ਜੇ ਏਕ ਨਾਮ ਰਟੰਤ ਤੇ ਨਾ ਕਾਲ ਪਾਸ ਬਸੰਤ ਜੇ ਜੀਵ ਜਨਤਾ ਨੇਕ ਤੇ ਮੋਰੇ ਰਮ ਏਕ ਬਿਨ ਏਕ ਦੂਸਰ ਨਾਹੇ ਜਗ ਜਾਣ ਲੈ ਜੀ ਮਾਹੇ ਭਵ ਗੜਨ ਭੰਜਨ ਹਾਰ ਹੈ ਏਕ ਹੀ ਕਰਤਾਰ ਬਿਨ ਏਕ ਔਰ ਨ ਕੋਏ ਸਭ ਰੂਪ ਰੰਗੀ ਸੋਏ ਕਈ ਇੰਦਰ ਪਾਨ ਪਹਾਰ ਕਈ ਬ੍ਰਹਮ ਵੇਦ ਉਚਾਰ ਕਈ ਬੈਠ ਦਵਾਰ ਮਹੇਸ਼ ਕਈ ਸੇਸ ਨਾਗ ਅਸੇਸ ਕਈ ਸੂਰ ਚੰਦ ਸਰੂਪ ਕਈ ਇੰਦਰ ਕੀ ਸੰਭੂਪ ਕਈ ਇੰਦਰ ਉਪਿੰਦਰ ਮੁਨਿੰਦਰ ਕਈ ਮੱਛ ਕੱਛ ਫਨਿੰਦਰ ਕਈ ਕੋਟ ਕ੍ਰਿਸ਼ਨ ਅਵਤਾਰ ਕਈ ਰਾਮ ਬਾਰ ਬੁਹਾਰ ਕਈ ਮੱਛ ਕਛ ਅਨੇਕ ਅਵਲੋਕ ਦੁਆਰ ਵਿਸੇਖ ਕਈ ਸ਼ੁਕਰ ਬ੍ਰਸਪਤ ਦੇਖ ਕਈ ਤਤ ਗੋਰਖ ਭੇਖ ਕਈ ਰਾਮ ਕ੍ਰਿਸ਼ਨ ਰਸੂਲ ਬਿਨ ਨਾਮ ਕੋ ਨਾ ਕਬੂਲ ਬਿਨ ਏਕ ਆਸਰੈ ਨਾਮ ਨਹੀਂ ਔਰ ਕੋ ਨਾ ਕਾਮ ਜੇ ਮਾਨ ਹੈ ਗੁਰਦੇਵ ਤੇ ਜਾਨ ਹੈ ਅਨਭੇਵ ਬਿਨਤਾ ਸਵਰ ਨਾ ਜਾਣ ਚਿਤਿਆਨ ਭਾਵ ਨਾ ਆਣ ਇਕ ਮਾਨਿਐ ਕਰਤਾਰ ਜਿਤ ਹੋਏ ਅੰਤ ਉਧਾਰ ਤਾਸ ਯੋ ਨਾ ਉਧਾਰ ਜੀ ਦੇਖ ਯਾਰ ਵਿਚਾਰ ਜੋ ਜਾਪ ਹੈ ਕੋਈ ਔਰ ਤਬ ਛੂਟ ਹੈ ਵਾ ਠੌਰ ਜੇ ਰਾਗ ਰੰਗ ਨਾ ਰੂਪ ਸੋ ਮਾਨਿਐ ਸਮ ਰੂਪ ਬਿਨ ਏਕਤਾ ਕਹ ਨਾਮ ਨਹਿ ਜਾਣ ਦੂਸਰ ਧਾਮ ਜੋ ਲੋਕ ਅਲੋਕ ਬਨਾਏ ਫਿਰ ਲੇਤ ਆਪ ਮਿਲਾਏ ਜੋ ਚਹ ਦੇ ਉਧਾਰ ਸੋ ਭਜਿ ਤੇ ਏਕੰਕਾਰ ਜੇ ਰਾਜਿਓ ਬ੍ਰਹਮੰਡ ਸਭ ਲੋਕਿਓ ਨਵਖੰਡ ਤੇ ਕਿਉ ਨਾ ਜਾਪ ਜਪੰਤ ਕਿਮ ਜਾਨ ਕੂਪ ਪਰੰਤ ਜੜ ਜਾਪ ਤਾ ਕਰ ਜਾਪ ਜਿਨ ਲੋਕ ਚੌਧਾ ਥਾਪ ਤਿਸ ਜਾਪੀਐ ਅਨਿਤ ਨਾਮ ਸਭ ਹੋਹ ਪੂਰਨ ਕਾਮ ਗਣ ਵਿਸੇ ਅਵਤਾਰ ਬਹੁ ਕਹਿ ਕਹਿ ਵਿਸਥਾਰ ਅਬ ਗਣੋ ਉਪ ਅਵਤਾਰ ਜਿਮ ਧਰੇ ਰੂਪ ਮੁਰਾਰ ਜੇ ਤਰੇ ਬ੍ਰਹਮਾ ਰੂਪ ਤੇ ਕਹੇ ਕਾਬ ਅਨੂਪ ਜੇ ਤਰੇ ਰੁਦਰ ਅਵਤਾਰ ਅਬ ਕਹਉ ਤਾਹੇ ਵਿਚਾਰ ਕਰ ਤਾਸ ਆਗਿਆ ਦੀਨ ਤਬ ਵੇਦ ਬ੍ਰਹਮਾ ਕੀਨ ਤਬ ਤਾਸ ਬਾਢਿਓ ਗਰਭ ਸਰ ਆਪ ਜਾਨ ਨਾ ਸਰਬ ਸਰ ਮੋਹਿ ਕਬ ਨਹਿ ਕੋਏ ਇਕ ਆਪ ਹੋਏ ਤਾ ਹੋਏ ਕਛ ਕਾਲ ਕੀ ਭੂ ਬੱਕਰ ਛੇਤਦਾਰ ਯਾ ਜਿਮ ਸ਼ੱਕਰ ਜਬ ਗਿਰਿਓ ਭੂਤ ਅਰਿਆਨ ਮੁਖ ਚਾਰ ਵੇਦ ਨਿਧਾਨ ਉਠ ਲਾਗਿਆ ਫਿਰ ਸੇਵ ਜੀ ਜਾਨ ਦੇਵ ਅਭੇਵ 10 ਲੱਖ ਬਰਖ ਪਰਮਾਨ ਕੀ ਦੇਵ ਸੇਵ ਮਹਾਨ ਕਿਉ ਹੋਏ ਮੋਹਿ ਉਧਾਰ ਅਸ ਦੇਹ ਦੇਵ ਵਿਚਾਰ ਦੇਵੋ ਬਾਚ ਮਨ ਚਿਤ ਕਹਿ ਕਰ ਸੇਵ ਤਬ ਰੀਜ ਹੈ ਗੁਰਦੇਵ ਤਬ ਹੋਏ ਨਾਥ ਸਨਾਥ ਜਗਨਾਥ ਦੀਨਾਨਾਥ ਸੂਨ ਬੈਣ ਜੋ ਮੁਖ ਚਾਰ ਕੀ ਚੌਕ ਚਿਤ ਵਿਚਾਰ ਉਠ ਲਾ ਗਿਆ ਹਰਿ ਸੇਵ ਜੇ ਭਾਂਤ ਭਾਖਿਓ ਦੇਵ ਪਰ ਪਾਏ ਚੰਡ ਪ੍ਰਚੰਡ ਜੇ ਮੰਡ ਦੁਸ਼ਟ ਅਖੰਡ ਜਵਾਲਾਸ਼ ਲੋਚਨ ਧੂਮ ਅਨਜਾਸ ਡਾਰੇ ਭੂਮ ਤਿਸ ਜਾਪ ਹੋ ਜਬ ਜਾਪ ਤਬ ਹੋਏ ਪੂਰਨ ਸਰਾਪ ਉਠ ਲਾਗ ਕਾਲ ਜਪਨ ਹਟ ਤਿਆਗ ਆਪ ਸਰਨ ਜੇ ਜਾਤ ਤਾ ਸਰਨ ਤੇ ਹੈ ਤਰਾ ਮੈਂ ਧਨ ਤਿਨ ਕੌਣ ਕੌਣ ਹੈ ਤਰਾਸ ਸਭ ਹੋਤ ਕਾਰਜ ਰਾਸ ਦਸ ਲੱਛ ਬਰਖ ਪਰਮਾਨ ਰਹਿ ਉਠਾੜੇ ਇੱਕ ਪਗਾਨ ਚਿਤ ਲਾਇ ਕੀਨੀ ਸੇਵ ਤਬ ਰੀਜ ਗਏ ਗੁਰਦੇਵ ਜਬ ਭੇਦ ਦੇਵੀ ਦੀਨ ਤਬ ਸੇ ਬ੍ਰਹਮਾ ਕੀਨ ਜਬ ਸੇਵ ਕੀ ਚਿਤ ਲਾਏ ਤਬ ਰੀਜ ਗਏ ਹਰੀ ਰਾਏ ਤਬ ਭਇਓ ਸੋ ਐਸੋ ਚਾਰ ਹਉ ਆਹੇ ਗਰਭ ਪ੍ਰਹਾਰ ਮਮ ਗਰਭ ਕਹੂ ਨਾ ਛੋਰ ਸਭ ਕੀਨ ਜੇਰ ਮਰੋਰ ਤੈ ਗਰਭ ਕੀਨ ਸੋ ਕਾਹੇ ਨਹਿ ਮੋਹਿ ਭਾਵਤ ਤਾਹੇ ਅਬ ਕਹੋ ਏਕ ਵਿਚਾਰ ਜਿਮ ਹੋਏ ਤੋਹੇ ਉਧਾਰ ਕਰ ਸਬਦ ਭੂਮ ਬਤਾਰ ਤਬ ਹੋਏ ਤੋਏ ਉਧਾਰ ਸੋਈ ਮਾਨ ਬ੍ਰਹਮਾ ਲੀਨ ਧਰ ਜਨਮ ਜਗਤ ਨਵੀਨ ਮੋਰ ਨਿੰਦ ਉਸਤਤ ਤੂਲ ਇਮ ਜਾਣ ਜੀ ਜਿਨ ਭੂਲ ਇਕ ਕਹੋ ਔਰ ਵਿਚਾਰ ਸੁਣ ਲਿਓ ਬ੍ਰਹਮ ਕੁਮਾਰ ਇਕ ਵਿਸ਼ਨ ਮੋਹਿ ਧਿਆਨ ਬਹੁ ਸੇ ਮੋਹਿ ਰਜਾਨ ਤਿਨ ਮੰਗਿਆ ਬਰ ਐਸ ਮਮ ਦੀਨਤਾ ਕਹੋ ਤੈਸ ਮਮ ਤਾਸ ਭੇਦ ਨਾ ਕੋਏ ਸਭ ਲੋਕ ਜਾਣਤ ਸੋਏ ਤਿਨ ਜਾਨ ਹੈ ਕਰਤਾਰ ਸਭ ਲੋਕ ਅਲੋਕ ਪਹਾਰ ਜਬ ਜਬ ਧਰੈ ਬਵ ਸੋਏ ਜੋ ਜੋ ਪ੍ਰਾਕਰਮ ਹੋਏ ਸੋ ਸੋ ਕਥੋ ਅਵਚਾਰ ਸੁਨ ਲੇ ਹੋ ਬ੍ਰਹਮ ਕੁਮਾਰ ਨਰਾਛੰਦ ਸੋ ਧਾਰ ਮਾਨੁਖੀ ਪਪੰ ਸੰਭਾਰ RAM ਜਾਗ ਹੈ ਵਿਸਾਰ ਸ਼ਸਤਰ ਅਸਤਰਣੰ ਜੁਝਾਰ ਸਤਰ ਭਾਗ ਹੈ ਵਿਚਾਰ ਜਾਉਣ ਜਾਉਣ ਪਇਓ ਸੁਧਾਰ ਸਰਬ ਭਾਖਿਓ ਹਜ਼ਾਰ ਕੋ ਨਾ ਕਿਉ ਕਰੋ ਵਿਚਾਰ ਸ਼ਬਦ ਰਾਖਿਓ ਚਿਤਾਰ ਬੈਣ ਵਾਕ ਸੰਗ ਵਿਚਾਰ ਬਾਲਮੀਕ ਭਇਓ ਜੁਝਾਰ ਰਾਮਚੰਦਰ ਕੋ ਵਿਚਾਰ ਚਾਰ ਉਚਰਿਓ ਸੋ ਸਬਤ ਕਾਂਡ ਨੂੰ ਕਥੋ ਅਸਖਤ ਲੋਕ ਹੋਏ ਰਿਓ ਉਚਾਰ ਚਤ੍ਰ ਆਨਨੋ ਸੁਧਾਰ ਐਸ ਕਹਿ ਕਹਿਓ ਇਤ ਬ੍ਰਹਮਾ ਪ੍ਰਤੀ ਆਗਿਆ ਸਮਾਪਤੰ ਨਿਰਾਛੰਦ ਸੁਤਾਰ ਅਵਤਾਰ ਕੋ ਵਿਚਾਰ ਦੂਜ ਭਾਖ ਹੈ ਵਿਸੇਖ ਚਤ੍ਰਿਆਨ ਕੇ ਅਸੇਖ ਸਵਾਦ ਚਾਖ ਹੈ ਅਕਰਖ ਦੇਵ ਕਾਲ ਖਾ ਅਨਿਰਖ ਸਬਦ ਉਚਰੋ ਸੋ ਬੀਨ ਬੀਨ ਕਹਿ ਬੜੇ ਪ੍ਰਬੀਨ ਅਛਰ ਕੋ ਤਰੋ ਵਿਚਾਰ ਆਦੀ ਸ੍ਰੀ ਅਪਾਰ ਸ਼ਬਦ ਰਾਖੀਐ ਜਿਤਾਰ ਕਿਰਪਾ ਕਾਲ ਕੀ ਜੋ ਚਾਹੀਐ ਸੋ ਭਾਖੀਐ ਨ ਸੰਕ ਚੇਤ ਆਨੀਐ ਬਨਾਏ ਆਪ ਲੇਹਗੇ ਸੁਕ੍ਰਿਤ ਕਾਵ ਕਿਤ ਕੀ ਕਬੀਸ ਔਰ ਦੇਹਗੇ ਸਮਾਨ ਗੁੰਗ ਕੇ ਕਵੰ ਸੁ ਕੈਸ ਕਾ ਵਿਭਾਖ ਹੈ ਅਕਾਲ ਕਾਲ ਕੀ ਕਿਰਪਾ ਬਨਾਏ ਗ੍ਰੰਥ ਰਾਖ ਹੈ ਸੋ ਭਾਖਿਆ ਕੌਮ ਦੀ ਬੜਾ ਗੁਣੀ ਅਸੇਖ ਰੀਜ ਹੈ ਵਿਚਾਰ ਆਪਨੀ ਕਿਰਤੰ ਵਿਸੇਖ ਚਿਤ ਖੀਜ ਹੈ ਬਚਿੱਤਰ ਕਾਬਿਆ ਕੀ ਕਥਾ ਪਵਿੱਤਰ ਆਜ ਪਾਖੀਐ ਸੋ ਸਿੱਧ ਬ੍ਰਿਧ ਦਹਾਇਨੀ ਸਮ੍ਰਿਧ ਬੈਣ ਰਾਖੀਐ ਪਵਿੱਤਰ ਨਿਰਮਲੀ ਮਹਾ ਬਚਿੱਤਰ ਕਾਵ ਕਥੀਐ ਪਵਿੱਤਰ ਸ਼ਬਦ ਉਪਜੈ ਚਰਿੱਤਰ ਕੋ ਨ ਕੀਜੀਐ ਸੋ ਸੇਵਕਾਰ ਦੇਵ ਕੀ ਅਪੇਵ ਜਾਣ ਕੀਜੀਏ ਪ੍ਰਭਾਤ ਉਠ ਤਾਸ ਕੋ ਮਹਾਤ ਨਾਮ ਲੀਜੀਏ ਅਸੰਖ ਦਾਨ ਦੇਹਗੇ ਦੁਰੰਤ ਸਤਰ ਘਾਏ ਹੈ ਸੋ ਪਾਣ ਰਾਗ ਆਪਨੋ ਅਜਾਨ ਕੋ ਬਚਾਏ ਹੈ ਨ ਸੰਤ ਬਾਰ ਬਾਗ ਹੈ ਸੰਤ ਜੂਝ ਹੈ ਬਲੀ ਬਸੇਕ ਸੈਨ ਪਾਜ ਹੈ ਸਤੰਗ ਸਰੇਣ ਨਿਰਦਲੀ ਕਿ ਆਨ ਆਪ ਹਾਥ ਦਾ ਬਚਾਏ ਮੋਹ ਲਹਿਗੇ ਦੁਰੰਤ ਘਾਟ ਗਡੇ ਕੇ ਦੇਖਣਾ ਨਾ ਦੇਹਗੇ ਇਤਿ ਅਵਤਾਰ ਬਾਲਮੀਕ ਪ੍ਰਥਮ ਸਮਾਪਤੰ ਦੁਤੀਏ ਅਵਤਾਰ ਬ੍ਰਹਮਾ ਕਸ਼ਪ ਕਥਨੰ ਪਾਦਲੀ ਛੰਦ ਪੁਨ ਤਰਾ ਬ੍ਰਹਮ ਕਸ਼ਪ ਅਵਤਾਰ ਸ੍ਰਿਤ ਕਰੇ ਪਾਠ ਤ੍ਰੀ ਬਰੀ ਚਾਰ ਮੈਥਨੀ ਸ੍ਰਿਸ਼ਟ ਕੀਨੀ ਪ੍ਰਗਾਸ ਉਪਜਾਇ ਦੇਵਤਾਨ ਵਿਸਵਾਸ ਜੋ ਪੈ ਰੇਖ ਹਵੈ ਗੈ ਅਵਤਾਰ ਤਿਨ ਕੋ ਵਿਚਾਰ ਕਿੰਨੋ ਵਿਚਾਰ ਸ਼੍ਰੁਤ ਕਰੇ ਬੇਦ ਅਰ ਧਰੇ ਅਰਥ ਕਰਦੈ ਦੂਰ ਭੂਤੇ ਅਨਰਥ ਏ ਭਾਂਤ ਕੀਨ ਦੂਸਰ ਵਤਾਰ ਕਹੋ ਤੋਹੇ ਤੀਸਰ ਵਿਚਾਰ ਜੇ ਭਾਂਤ ਤਰਿਓ ਬਬ ਬ੍ਰਹਮ ਰਾਏ ਸਭ ਕਹੋ ਤਾਹੇ ਨੀਕੇ ਸੁਭਾਏ ਇਸ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਦੁਤੀਆ ਅਵਤਾਰੇ ਬ੍ਰਹਮਾ ਕਸ਼ਪ ਸਮਾਪਤੰ ਅਥ ਤ੍ਰਿਤਿਆ ਅਵਤਾਰ ਸ਼ੁਕਰ ਕਥਨੰ ਪਾਦਰੀ ਛੰ ਪੁਨ ਤਰਾ ਤੀਸਰੇ ਪਾਂਤ ਰੂਪ ਜਗ ਭਇਓ ਆਨ ਕਰ ਦੈਤ ਭੂਪ ਤਬ ਦੇਵ ਬੰਸ ਪ੍ਰਚੁਰਿਓ ਅਪਾਰ ਕੀਨੇ ਸੁਰਾਜ ਪ੍ਰਿਥਵੀ ਸੁਧਾਰ ਬੜ ਪੁੱਤਰ ਜਾਨ ਕਿੰਨੀ ਸਹਾਇ ਤੀਸਰ ਅਵਤਾਰ ਭਇਓ ਸ਼ੁਕਰ ਰਾਏ ਨਿੰਦਾ ਬਿਆਜ ਉਸਤਤੀ ਕੀਨ ਲਖਤਾਸ ਦੇਵਤਾ ਪੈ ਛੀਨ ਇਤ ਤ੍ਰਿਤਿਆ ਅਵਤਾਰ ਬ੍ਰਹਮਾ ਸ਼ੁਕਰ ਸਮਾਪਤੰ ਅਥ ਚਤੁਰਥ ਬ੍ਰਹਮਾ ਬਚੇਸ ਕਥਨੰ ਪਾਧੜੀ ਛੰਦ ਮਿਲ ਦੀਨ ਦੇਵਤਾ ਲਗੇ ਸੇ ਬੀਤੇ 100 ਬਰਖਰੀ ਜੇ ਗੁਰਦੇਵ ਤਬ ਤਰਾ ਰੂਪ ਬਾਚੇ ਸਾਨ ਜੀਤਾ ਸ੍ਰੇਸ ਭਈ ਅਸੁਰ ਹਾਨ ਇਹ ਤਰਾ ਚਤੁਰਥ ਅਵਤਾਰ ਜੀਤਾ ਸ੍ਰੇਸ ਹਾਰੇ ਦੀਵਾਰ ਉਠ ਦੇਵ ਸੇਵ ਲਾਗੇ ਸੋ ਸਰਬ ਤਰ ਨੀਚ ਨੈਣ ਕਰ ਦੂਰ ਗਰਭ ਇਤ ਚਤੁਰਥ ਅਵਤਾਰ ਬ੍ਰਹਮਾ ਬਚੇਸ ਸਮਾਪਤੰ ਅਥ ਪੰਚਮੋ ਅਵਤਾਰ ਬ੍ਰਹਮਾ ਵਿਆਸ ਮਨ ਰਾਜਾ ਰਾਜ ਕਥਨੰ ਪਾਧੜੀ ਛੰਦ ਤ੍ਰੇਤਾ ਬਤੀਤ ਜੁਗ ਦੁਆਪੁਰਾਨ ਬਹੁ ਭਾਂਤ ਦੇਖ ਖੇਲੇ ਖਿਲਾਨ ਜਾ ਭਇਓ ਵਾਨ ਕ੍ਰਿਸ਼ਨ ਅਵਤਾਰ ਤਾ ਭੈ ਵਿਆਸ ਮੁਖ ਆਨਚਾਰ ਜੇ ਜੇ ਚਰਿਤ੍ਰ ਕੀਏ ਕ੍ਰਿਸ਼ਨ ਦੇਵ ਤੇ ਤੇ ਭਨੇ ਸੋ ਸਾਰਦਾ ਤੇਵ ਅਬ ਕਹੋ ਤੋਂ ਸੰਖੇਪ ਠਾਨ ਜੇ ਪਾਂਤ ਕੀਨ ਸ੍ਰੀ ਅਬਿਰਾਮ ਜੇ ਪਾਂਤ ਕਥ ਕੀਨੋ ਵਿਸਾਰ ਤੇ ਪਾਂਤ ਕਾਵ ਕਥ ਹੈ ਵਿਚਾਰ ਕਹੋ ਜੈਸ ਕਾਬਿਆ ਕਹੋ ਵਿਆਸ ਤਉਨੈ ਕਥਾਨ ਕਥੋ ਪ੍ਰਭਾਸ ਜੇ ਭੈ ਭੂ ਭੂਮੋ ਮਹਾਨ ਤਿਨ ਕੋ ਸੁਜਾਨ ਕਥਤ ਕਹਾਨ ਕਹਾ ਲਗੇ ਤਾਸ ਕਿਜੈ ਵਿਚਾਰ ਸੁਣ ਲਿਓ ਬੈਨ ਸੰਛੇਪ ਯਾਰ ਜੇ ਭੈ ਭੂ ਤੇ ਕਹਿ ਵਿਆਸ ਹੋਵਤ ਪੁਰਾਣ ਤੇ ਨਾਮ ਭਾਸ ਮਨ ਭਇਓ ਰਾਜ ਮਹਿ ਕੋ ਭੂਵਾਰ ਖੜਗਣ ਸਪਨ ਮਹਿਮਾ ਅਪਾਰ ਮਾਨਵੀ ਸ੍ਰਿਸ਼ਟ ਕਿੰਨੀ ਪ੍ਰਕਾਸ਼ ਦਾ ਚਾਰ ਲੋਕ ਆਭਾਸ ਮਹਿਮਾ ਅਪਾਰ ਬਰਨੇ ਸੋ ਕੌਣ ਸੁਣ ਸ਼ਰਵਣ ਕਿਤ ਹੋਏ ਰਹਿ ਮੌਨ ਦਸ ਚਾਰ ਚਾਰ ਵਿਦਿਆ ਨਿਧਾਨ ਅਰਜੀਤ ਜੀਤ ਦਿਨੋਂ ਨਿਸ਼ਾਨ ਮੰਡੇ ਮਹੀਬ ਮਹਾਵਾਸ ਖੇਤ ਗੱਜੇ ਮਸਾਨ ਨੱਚੇ ਪ੍ਰੇਤ ਜਿੱਤੇ ਸੁਦੇਸ ਇਹ ਸੁਰਮਵਾਸ ਕਿੰਨੇ ਖਰਾਬ ਖਾਨੇ ਖਵਾਸ ਭੰਡੇ ਅਭੰਡ ਮੰਡੇ ਮਹੀਪ ਦਿਨੇ ਨਿਕਾਰ ਛਿੰਨੇ ਸੁਦੀਪ ਖੰਡੇ ਸੋ ਖੇਤ ਖੂਨੀ ਖਤਰੀਆਂ ਮੋਰੇ ਅਮੋਰ ਜੋਧਾ ਦੁਰਾਨ ਚੱਲੇ ਅਚਲ ਮੰਡੇ ਅਮੰਡ ਕਿੰਨੇ ਕਮੰਡ ਖੰਡੇ ਪ੍ਰਚੰਡ ਕਿੰਨੇ ਸੋ ਜੇਰ ਖੂਨੀ ਖਤਰੇਸ ਮੰਡੇ ਮਹੀਪ ਮਾਵਾਸ ਦੇਸ ਇਹ ਭਾਂਤ ਦੀ ਹੀ ਦੋ ਹੀ ਫਿਰਾਏ ਮਾਨੀ ਸੋ ਮਾਨ ਮਨੁ ਰਾਜ ਰਾਏ ਇਹ ਭਾਂਤ ਦੀ ਕਰ ਦੇਸ ਰਾਜ ਬਹੁ ਕਰੇ ਜਗ ਹੂਮ ਸਾਜ ਬਹੁ ਪਾਂ ਸਵਰਨ ਕਰ ਕੈ ਸੋ ਦਾਨ ਗੋਦਾਨ ਆਦ ਵਿਦਵਤ ਸਿਨਾਨ ਜੋ ਹੁਤੀ ਜਗ ਅਰ ਭੇਦ ਰੀਤ ਸੋ ਕਰੀ ਸਰਬ ਨਿਰਪਲਾਏ ਪ੍ਰੀਤ ਭੂਦਾਨ ਦਾਨ ਰਤਨਾਦਿ ਆਦ ਤਿਨ ਭਾਂਤ ਬਾਂਧ ਲਿੰਨੇ ਸੁਆਦ ਕਰ ਦੇਸ ਦੇਸ ਸਿਮਨੀਤ ਰਾਜ ਬਹੁ ਭਾਂਤ ਦਾਨ ਦੇ ਸਰਬ ਸਾਜ ਹਸਤਾਜ ਦਤ ਬਾਜਾ ਆਦਿ ਮੇਧ ਤੇ ਭਾਂਤ ਭਾਂਤ ਕਿੰਨੇ ਨਿਰਖੇਦ ਬਹੁ ਸਾਜ ਬਾਜ ਦਿਨੇ ਦਿਜਾਨ ਦਸ ਚਾਰ ਚਾਰ ਵਿਦਿਆ ਸੁਜਾਨ ਖੜ ਚਾਰ ਸਾਸਤਰ ਸਿਮਰਤ ਰਟੰਤ ਕੋ ਕਾਲ ਭੇਦ ਬੀਨਾ ਬਜੰਤ ਕਨਸਾਰ ਕੋਰ ਕਸੀਅਤ ਗੁਲਾਬ ਮ੍ਰਿਗ ਮਦਦ ਢਾਰ ਚੂਵਤ ਸਰਾਬ ਕਸ਼ਮੀਰ ਕਾਸ ਕੋਰਤ ਸੁਬਾਸ ਉਗਠ ਸੁਗੰਧ ਮਹਾਕੰਤ ਆਵਾਸ ਸੰਗੀਤ ਪਾਧਰੀ ਛੰਦ ਕਾਗਰ ਦੰਗ ਤਾਲ ਬਾਜ ਮੁਚੰਗ ਬੀਨਾ ਸੁਬੈਣ ਬੰਸੀ ਮਿਰਦੰਗ ਡਫ ਤਾਲ ਤੁਰੀ ਸਹਨਾਇ ਰਾਗ ਬਾਜੰਤ ਜਾਨ ਉਪਨਤ ਸੁਹਾਗ ਕਹੂੰ ਤਾਲ ਤੂਰ ਬੀਨਾ ਮਿਰਦੰਗ ਡਫ ਜਹਾਨ ਢੋਲ ਜਲ ਤਰ ਉਪੰਗ ਜਹ ਜਾਬ ਲੋਗ ਤਹ ਤਾ ਸੁਵਾਸ ਉਠਤ ਸੁਗੰਧ ਮਹਾਕੰਤ ਆਵਾਸ ਹਰਿ ਬੋਲ ਬਨਾ ਚੰਦ ਮਨ ਰਾਜ ਕਰਿਓ ਦੁਖ ਦੇ ਸਰਿਓ ਬਹੁ ਸਾਜ ਸਜੇ ਸੁਣ ਦੇਵ ਲੱਜੇ ਇਤ ਸ੍ਰੀ ਵਿਚਿਤ੍ਰ ਨਾਟਕ ਮਨ ਰਾਜਾ ਕੋ ਰਾਜ ਸਮਾਪਤਮ